ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ ਕਹਿੰਦੇ ਆਵੋ ਸੰਤ ਪਿਆਰੇ ਹੋ ਆਓ ਗੁਰੂ ਸਿੱਖੋ ਆਪਾਂ ਇਕੱਠੇ ਬੈਠ ਕੇ ਅਕਥ ਕੀ ਕਰਾਂ ਕਹਾਣੀ ਅਕਥ ਕੀ ਕਰੇ ਕਹਾਣੀ ਅਕਥ ਕੌਣ ਅਕਥ ਜਿਹੜਾ ਖਾਨੂਰੀ ਦੀ ਦਾ ਅਕਥ ਜਿਹੜਾ ਪਰ ਅਕਥ ਜੋਤ ਹੈ ਅਕਥ ਹੋਰ ਕੋਲ ਵਾਇਆ ਤੋਂ ਪਰੇ ਜਿਹੜਾ ਜੋ ਜੀਵਾਤਮਾ ਨਿਰਾਕਾਰ ਹੈ ਵੀ ਇਹ ਕਥੇ ਇਹਦੇ ਬਾਰੇ ਕੀ ਕਥਨ ਕਰੂਗਾ ਕੋਈ ਕੀ ਦੱਸੂਗਾ ਜਿਹੜੀ ਜੀ ਦੀਦੀ ਉਹਦੀ ਅੱਖਾਂ ਨੂੰ ਕੀ ਦੱਸੂਗਾ ਜਿਸ ਦਾ ਕਛ ਦੀਦਾਰ ਹੀ ਸਾਨੂੰ ਉਸ ਦਾ ਕਥਨ ਕੀ ਹੋ ਸਕਦਾ ਹੈ ਉਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜੋ ਸਾਡੀ ਬੁੱਧੀ ਤੋਂ ਪਰੇ ਹੈ ਗਿਆਨ ਦੇ ਤੋਂ ਪਰੇ ਉਹਦੇ ਬਾਰੇ ਕੀ ਕਹਿ ਸਕਦੇ ਅਸੀਂ ਪਰ ਉਹਦੇ ਬਾਰੇ ਕਹਿਣਾ ਕੁਝ ਅਕਥ ਕੀ ਕਰਾਂ ਕਹਾਣੀ ਅੱਜ ਉਹਦੇ ਬਾਰੇ ਕਹਿਣਾ ਕੁਝ ਇਕੱਠ ਕੀ ਕਰਾਂ ਕਹਾਣੀ ਇਕੱਠ ਦੀ ਕਹਾਣੀ ਕਰੀਏ ਜਿਹਨੂੰ ਲੋਕ ਇਕੱਠ ਕਹਿੰਦੇ ਨੇ ਅਕੱਠ ਇਕੱਠ ਬਣਿਆ ਹੋਇਆ ਉਹਦੀ ਕਹਾਣੀ ਅੱਜ ਕਰੀਏ ਬੈਠ ਕਰਾਂ ਕਹਾਣੀ ਇਕੱਠ ਕੇਰੀ ਕਿਤ ਦੁਆਰੇ ਪਾਈ ਹੈ ਕਹਾਣੀ ਦਾ ਇਕੱਠ ਦੀ ਕਰ ਦਈਏ ਪਰ ਲੱਭੂਗੀ ਕਿੱਥੋਂ ਕਿਤ ਦੁਆਰੇ ਪਾਈ ਹੈ ਕਿਹੜੇ ਦੁਆਰੇ ਤੋਂ ਘਰੋਂ ਕਹਾਣੀ ਮਿਲੂਗੀ ਉਹਦੀ ਜੇ ਕਿਤੋਂ ਉਹਦੀ ਸੋਝੀ ਮਿਲੂਗੀ ਕਿਸੇ ਘਰੋਂ ਤਾਂ ਹੀ ਕਰਾਂਗੇ ਉਹਦੀ ਕੋਈ ਕਿਤਾਬ ਲਿਖੀ ਹੋਈ ਮਿਲੂਗੀ ਜਾਂ ਮਤਲਬ ਆਥੋਂ ਕੋਈ ਉੱਥੇ ਨਾ ਕੋਈ ਸੰਪਰਕ ਹੋਊਗਾ ਉਹਦਾ ਦੀ ਗੱਲ ਸੁਣ ਕੇ ਲਿਖਾਂਗੇ ਉਹਦੀ ਸੋਚੀ ਕਿਥੋਂ ਮਿਲੂਗੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀ ਐ ਪਾਈ ਐ ਐ ਮਿਲਦੀ ਹੈ ਕਹਿੰਦੇ ਉਹਦੀ ਸੋਚੀ ਸੋਚੀ ਉਹਦੀ ਕਿਵੇਂ ਮਿਲਦੀ ਹੈ ਤਨ ਮਨ ਧਨ ਸਭ ਸਭ ਗੁਰ ਕੋ ਤਨ ਸਭ ਸਭ ਗੁਰ ਕੋ ਇਹਦਾ ਫਿਕਰ ਛੱਡ ਦਈਏ ਤਨ ਬੁਲ ਤਨ ਤੇ ਫਿਕਰ ਜੇ ਨਹੀਂ ਮਿਲਦੀ ਹੈ ਜਿਹੜਾ ਤਨ ਬੁਲ ਤਨ ਦਾ ਸੰਸਾਰੀ ਫਿਕਰ ਹਨ ਇਹ ਜੋ ਨਹੀਂ ਮਿਲਦੀ ਹੈਗੀ ਜਿਨ੍ਹਾਂ ਜਿਹੜੇ ਫਿਕਰ ਹੈ ਇਹਦਾ ਆਪਣਾ ਰੌਲਾ ਰਾਜਮਾਨ ਮਨ ਸੋਰ ਹਨ ਜਿੰਨਾ ਚਿਰ ਉਹਨਾਂ ਚਿਰ ਉਹ ਸ਼ਬਦ ਨਹੀਂ ਸੁਣਦਾ ਉਦਦਾ ਉਹ ਤਾਂ ਸਭ ਤੋਂ ਪਤਾਲ ਕੀ ਬਾਣੀ ਉਹ ਤੁਹਾਨੂੰ ਸੁਣਦੀ ਹੈ ਇਸ ਕਰਕੇ ਇਹਦੀ ਜ਼ਿੰਮੇਵਾਰੀ ਤਾਂ ਗੁਰ ਕੋ ਦੇ ਦੋ ਇਹ ਤਾਂ ਬੋਲ ਤਾਂ ਦੀ ਗੱਠੜੀ ਹੈ ਨਾ ਜ਼ਿੰਮੇਵਾਰੀ ਇਹ ਉਹਨੂੰ ਦੇ ਦੋ ਹੁਕਮ ਸਰੀਰ ਦਾ ਸਾਹ ਉਹ ਲੈਂਦਾ ਹੈ ਸਾਹ ਨਾ ਆਵੇ ਸਰੀਰ ਹੈ ਨਹੀਂ ਤੇ ਕਿਆ ਰੋਟੀ ਦੀ ਜ਼ਿੰਮੇਵਾਰੀ ਉਹ ਨਹੀਂ ਲੈ ਸਕਦਾ ਉਹ ਰੋਟੀ ਦਾ ਸਾਹ ਜਾਂਦਾ ਕੋਚੇ ਖਾਦੇ ਤੇ ਬਿਨਾਂ ਪਾਣੀ ਵੀ ਸਾਹ ਇੱਥੇ ਬਿਨਾਂ ਨਹੀਂ ਸਰਦਾ ਹੈ ਇੱਕ ਸਾਡਾ ਦੂਆ ਨਾ ਆਵੇ ਜਿਹੜਾ ਐਡੀ ਬਰੀਕ ਜੁਬਾਨੀ ਨਹੀਂ ਬੈਠਾ ਮੋਟੀ ਵੀ ਉਸੇ ਦੀ ਆਪਾਂ ਨੂੰ ਭਲੇਖਾ ਹੈ ਉਹ ਰੋਟੀ ਦਾ ਹੱਥ ਪੈਰ ਨਾ ਖਾਵੇ ਦੋ ਚਾਰ ਦਿਨ ਨਾ ਖਾਵੇ ਤਾਂ ਸਰ ਜਾਂਦਾ ਪਾਣੀ ਦਾ ਵੀ ਕੁਝ ਘੱਟੇ ਸਰ ਜਾਂਦਾ ਸਾਹ ਦਾ ਇੱਕ ਦਾ ਨਹੀਂ ਸਰਦਾ ਜਦ ਇੱਕ ਸਾਹ ਦੀ ਜ਼ਿੰਮੇਵਾਰੀ ਉਹਦੀ ਹੈ ਬਾਕੀ ਵੀ ਉਹਦੀ ਹੋ ਜਾਵੇ ਭਲੇਖਾ ਆਪਾਂ ਇਹ ਤਾਂ ਉਹਦੀ ਜ਼ਿੰਮੇਵਾਰੀ ਜਿਹੜਾ ਸਾਹ ਲੈ ਰਿਹਾ ਜਿਉਂਦਾ ਰੱਖਣ ਨੂੰ ਕਹਾ ਪੇਟ ਜਾਂ ਕਰੂਗਾ ਕਾਹ ਪੈ ਕਰੂਗਾ ਤਨ ਮਨ ਤਨ ਸਭ ਸੌਪ ਗੁਰ ਕੋ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਪਾਈ ਹੈ ਬਸ ਹੁਕਮ ਨੂੰ ਨਾ ਪਾਣਾ ਮੰਨੋ ਫੇਰ ਇਹ ਕਹਾਣੀ ਸੁਣ ਜਾਂਦੀ ਹੈ ਸੁਣ ਲੱਗ ਜਾਂਦੀ ਹੈ ਫਿਰ ਉਹ ਨਾਲ ਅੰਦਰ ਤੁਰਕੀ ਬਾਣੀ ਪ੍ਰਗਟ ਹੋ ਜਾਂਦੀ ਹੈ ਉਹਨੂੰ ਸੁਣ ਕੇ ਹੀ ਇਕੱਠ ਕੀ ਕਹਾਣੀ ਕੀਤੀ ਜਾਂਦੀ ਹੈ ਧਿਆਨ ਧਿਆਨ ਖਤਮ ਹੋ ਗਿਆ ਉਧਰ ਪਾਣਾ ਮੰਨ ਲਿਆ ਜੋ ਕੁਝ ਹੋ ਰਿਹਾ ਠੀਕ ਹੈ ਤਨ ਮਨ ਧਰੂ ਨੂੰ ਸੌਂਪ ਦੇ ਤਵੇਲਾ ਹੋ ਗਿਆ ਵੇਲਾ ਹੋਏ ਬਣਾ ਧਿਆਨ ਨਹੀਂ ਜੁੜਦਾ ਵੇਲਾ ਕਰ ਲੋ ਚਾਰਾ ਪਾਸੇ ਦੇ ਵੇਲੇ ਹੋ ਕੇ ਵੇਲੇ ਹੋ ਕੇ ਪੂਰਾ ਧਿਆਨ ਲਾ ਕੇ ਸੁਣੋ ਜਿੰਨਾ ਜੇ ਹੋਰ ਕਿਸੇ ਪਾਸੇ ਧਿਆਨ ਉਹਨੇ ਚਲੀ ਸੁਣਦਾ ਧਿਆਨ ਡਿਵਾਈਡ ਹੈ ਜਿਹੜਾ ਜਿਹੜਾ ਉਹਨੇ ਦੁਚਿੱਤੀ ਦੇ ਵਿੱਚ ਗੱਲ ਨਹੀਂ ਸੁਣਦੀ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਮਨ ਹੁਕਮ ਕਿਹਦਾ ਮੰਨ ਗੁਰੂ ਕੇਰਾ ਮੰਨ ਹੁਕਮ ਗੁਰੂ ਕਿਹੜਾ ਬੁੱਲਣਾ ਹੁਕਮ ਹੁਕਮ ਪਰਮੇਸ਼ਰ ਦਾ ਬੁੱਲਣਾ ਕਿਸੇ ਆਦਮੀ ਦਾ ਹੁਕਮ ਨਹੀਂ ਬੁੱਲਣਾ ਜੋ ਪਾਣਾ ਹੈ ਉਹੀ ਗੁਰੂ ਹੈ ਜਿਹਦਾ ਪਾਣਾ ਹੈ ਉਹ ਗੁਰੂ ਹੈ ਪਾਣਾ ਬਣਨਾ ਹੀ ਹੁਕਮ ਬਣਨਾ ਭਾਣਾ ਬਣਨਾ ਹੁਕਮ ਬਣਨਾ ਹੁਕਮ ਬਣਨਾ ਗੁਰੂ ਕਿਹੜਾ ਪਾਣਾ ਭਾਵੇਂ ਲਿਖਤਾ ਨਾ ਪਹਿਲਾਂ ਜਿਹਨੂੰ ਪਾਣਾ ਪਾਉਂਦਾ ਉਹ ਕਦੇ ਹੀ ਮੰਨਦਾ ਐਵੇਂ ਫਰਕ ਐਵੇਂ ਗੱਲ ਕਹਿਣ ਦਾ ਹੀ ਫਰਕ ਹੈ ਕੁਝ ਵੀ ਫਰਕ ਹੈਗਾ ਜਿਹਨੂੰ ਪਾਣਾ ਚੰਗਾ ਲੱਗਦਾ ਹੁਕਮ ਮੰਨਦਾ ਉਹ ਹੁਕਮ ਮੰਨੋ ਗੁਰੂ ਕੇਰਾ ਪਾਣਾ ਬਿਠਾ ਕਰਕੇ ਮੰਨੋ ਗੁਰੂ ਕੇਰਾ ਪਰਮੇਸ਼ਰ ਦਾ ਜੋ ਚੱਲ ਰਿਹਾ ਸੰਸਾਰ ਦੇ ਵਿੱਚ ਉਹਦੀ ਗੱਲ ਹੈ ਕਿਸੇ ਆਦਮੀ ਦੇ ਨਾਲ ਆਦਮੀ ਨੂੰ ਗੁਰੂ ਬਣਾ ਕੇ ਮਤ ਠੱਗੀ ਚ ਆ ਜਿਓ ਵਿਅਕਤੀ ਦੀ ਕਿਸੇ ਦੀ ਗੱਲ ਮੰਨਣ ਦੀ ਲੋੜ ਨਹੀਂ ਵਿਅਕਤੀ ਦੀ ਉਹਦੀ ਗੱਲ ਮੰਨੋ ਜਿਹੜਾ ਇਹੀ ਗੱਲ ਕਹੇ ਹੁਕਮ ਨੂੰ ਗੁਰੂ ਕੇਰਾ ਪਰਮੇਸ਼ਰ ਦਾ ਹੁਕਮ ਨੂੰ ਜਿਹੜਾ ਕਹੇ ਮੇਰਾ ਹੁਕਮ ਨੂੰ ਉਹ ਠੰਗਾ ਜਿਹੜਾ ਕਹੇ ਤਾਂ ਮੈਂ ਹੁਕਮ ਬੰਨੇ ਉਹਦਾ ਤੁਹਾਨੂੰ ਉਹ ਠੀਕ ਹੈ ਗਾਹੋ ਸੱਚੀ ਬਣ ਹਾਂ ਕਬਲੋ ਗੁਰੂ ਕਿਹੜਾ ਕਬ ਸੱਚੀ ਬਾਣੀ ਫੇਰ ਇਹ ਸੱਚੀ ਬਾਣੀ ਗਾਈ ਸਕਦੀ ਹੈ ਜਾ ਸਕਦੀ ਹੈ ਵਰਨਾ ਸੱਚੀ ਬਾਣੀ ਨਹੀਂ ਕੋਈ ਗਾ ਸਕਦਾ ਹੁਕਮ ਨੂੰ ਮੰਨ ਕੇ ਪਾਣੇ ਨੂੰ ਮੰਨ ਕੇ ਪਾਣੀ 'ਚ ਰਹਿ ਕੇ ਹੀ ਪਾਣੇ ਨੂੰ ਤੇ ਕੀ ਹੈ ਪਾਣੇ ਹੀ ਬੁੱਝ ਕੇ ਦੱਸਿਆ ਹੋਇਆ ਪਾਣੇ ਦੀ ਵਿਆਖਿਆ ਹੀ ਹੈ ਕਥੀ ਦੇ ਪਾਣੇ ਦੀ ਵਿਆਖਿਆ ਉਹਦਾ ਗੁਣ ਪਾਣੇ ਜੋ ਦੇ ਗੁਣ ਪ੍ਰਗਟ ਨੇ ਪਾਣੇ ਬੁੱਝ ਕੇ ਦੱਸਿਆ ਹੋਇਆ ਹੁਕਮ ਬੂਝ ਪਰਮ ਪਦ ਪਾਈ ਉਹ ਜਿਹੜਾ ਗੁਣ ਦਾ ਹੈ ਨਾ ਹੁਕਮ ਦੇ ਵਿੱਚ ਹੀ ਹੈ ਉਹਦੇ ਗੁਣ ਸਮਾਏ ਹੋਏ ਨੇ ਜੋ ਹੋ ਰਿਹਾ ਕਰ ਰਿਹਾ ਉਹਦੇ ਵਿੱਚ ਹੀ ਗੁਣ ਨੇ ਉਹਦੇ ਦਿਆਲ ਹੈ ਜੇ ਦਿਆਲ ਤਾਂ ਉਹਦੀ ਦੇਖੀਏ ਤਾਂ ਹੀ ਦਿਆਲ ਹੈ ਕਿਰਪਾਲ ਹੈ ਕਿਰਪਾ ਦੇਖੀਏ ਤਾਂ ਹੀ ਜੋ ਕੁਝ ਕਰ ਰਿਹਾ ਉਹਦੇ ਵਿੱਚ ਉਹਦੇ ਗੁਣ ਨੇ ਸਾਰੇ ਪਾਣਾ ਬੁੱਝ ਕੇ ਦੱਸਿਆ ਹੀ ਹੋਇਆ ਹੈ ਕੁਝ ਨਹੀਂ ਹੋਰ ਉਹ ਸੱਚੇ ਤੇ ਪਵਨਾ ਪਿਆ ਵੀ ਪਹਾੜਾਂ ਵਿੱਚ ਗਈ ਦੱਸਿਆ ਹੋਇਆ ਪਰ ਵੀ ਦੱਸਿਆ ਹੋਇਆ ਹੋਰ ਕੀ ਦੱਸਿਆ ਹੋਇਆ ਪਾਣੇ ਦੀ ਵਿਆਖਿਆ ਪਾਣੇ ਦੇ ਵਿੱਚ ਪੂਰਾ ਧਿਆਨ ਰੱਖਣਾ ਇਹਨੂੰ ਸੱਚ ਕਰਕੇ ਬੰਦ ਇਹਦੇ ਵਿੱਚ ਵਿੱਚ ਕੁਦਰਤ ਹਰ ਪ੍ਰਭ ਬਸੇ ਜਿਓ ਕੁਦਰਤ ਦੇ ਵਿੱਚ ਵਸਦਾ ਕਾਦਰ ਕਾਦਰ ਕਿੱਥੇ ਵਸਦਾ ਕੁਦਰਤ ਦੇ ਵਿੱਚ ਜੋ ਕਰਦਾ ਹੋ ਰਿਹਾ ਪਰ ਜੋ ਹੋ ਰਿਹਾ ਜੋ ਦਿਸੇ ਸੋ ਤੇਰਾ ਪਰ ਜੋ ਹੋ ਰਿਹਾ ਉਹ ਉਹਦਾ ਰੂਪ ਹੈ ਦਿਸੇ ਦਾ ਮਤਲਬ ਜੋ ਹੋ ਰਿਹਾ ਸਭ ਆ ਰਿਹਾ ਉਹੀ ਤੇਰਾ ਰੂਪ ਹੁਕਮ ਦਾ ਰੂਪ ਹੈ ਉਹ ਗੱਲ ਹੁਕਮ ਦਾ ਰੂਪ ਹੈ ਇਹ ਹੁਕਮ ਹੈ ਉਹ ਜੋ ਹੋ ਰਿਹਾ ਉਹੀ ਹੁਕਮ ਹੁਕਮ ਉਹ ਆਪ ਨਹੀਂ ਹੈ ਹਾਕਮ ਹਾਕਮ ਦਾ ਰੂਪ ਹੁਕਮ ਹੁੰਦਾ ਹੁਕਮ ਦਾ ਰੂਪ ਅੱਖ ਸਾਹਮਣੇ ਜੋ ਵਾਪਰ ਰਿਹਾ ਹਾਕਮ ਦਾ ਰੂਪ ਹੁਕਮ ਹੈ ਹੁਕਮ ਦਾ ਰੂਪ ਸੰਸਾਰ ਹੈ ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰ ਨਹੀਂ ਆਇਆ ਇਹ ਹਰ ਕਾ ਰੂਪ ਹੈ ਉਹ ਪਰਮੇਸ਼ਰ ਦਾ ਰੂਪ ਹੈ ਪੜ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਹੁਕਮ ਮੰਨਿਓ ਗੁਰੂ ਕੇਰਾ ਹੁਕਮ ਜੇ ਮੰਨਣਾ ਤਾਂ ਗੁਰੂ ਕੇਰਾ ਮੰਨੋ ਪਰਮੇਸ਼ਰ ਦਾ ਮੰਨੋ ਗਾਵੋ ਸੱਚੀ ਬਾਣੀ ਸੱਚੀ ਬਾਣੀ ਗਾਓ ਔਰ ਸੱਚੀ ਬਾਣੀ ਗਾਓ ਫਿਰ ਕਿਸੇ ਵਿਅਕਤੀ ਦੀ ਉਸਤਤੀ ਨਹੀਂ ਕਰ ਸਕਦਾ ਜਿਹਨੇ ਇੱਕ ਵਾਰ ਜਨਮ ਲੈ ਲਿਆ ਤਾਂ ਦੀ ਉਸਤਰੀ ਕੀਤੀ ਨਹੀਂ ਜਾ ਸਕਦੀ ਸੱਚੀ ਬਾਣੀ ਵਿੱਚ ਵਿਅਕਤੀ ਦਾ ਨਾਮ ਸੁਣਦਾ ਝੂਠ ਹੈ ਤਾਂ ਮਾਇਆ ਦੀ ਉਸਤਰੀ ਹੋ ਜੂਗੀ ਫਿਰ ਕਾਹੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੋ ਅਕਥ ਕਹਾਣੀ ਕਥਿਓ ਅਕਤ ਕਹਾਣੀ ਆਖਰ ਚ ਕਹਿੰਦੇ ਨੇ ਕਿ ਸੰਤੋ ਤੁਸੀਂ ਇਹ ਗੱਲ ਸੁਣ ਲਓ ਜੇ ਕਥਨ ਕਰਨਾ ਹੈ ਤਾਂ ਕਥਿਓ ਇਕੱਠ ਕਹਾਣੀ ਇਹੀ ਕਹਾਣੀ ਕਥਨ ਕਰਿਓ ਨਹੀਂ ਤਾਂ ਚੁੱਪ ਰਹੋ ਹੋਰ ਕੋਈ ਕਹਾਣੀ ਕਥਨ ਕਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਵੀ ਗ੍ਰੰਥ ਦੇ ਉਪਦੇਸ਼ ਦਾ ਮਤਲਬ ਕਸੌਟੀ ਕੀ ਰਹੇਗੀ ਸੱਚੀ ਬਾਣੀ ਕਿੰਨੀ ਸਾਡੇ ਗ੍ਰੰਥ ਚ ਆ ਗਈ ਕਿੰਨੀ ਬਾਹਰ ਪਈਆਂ ਦਾ ਕੋਈ ਰੌਲਾ ਨਹੀਂ ਸੱਚੀ ਬਾਣੀ ਹੈ ਜਾਂ ਨਹੀਂ ਹੈ ਇੱਕ ਕਸੌਟੀ ਹੈ ਇੱਕ ਕਸੌਟੀ ਨਹੀਂ ਹੈ ਵੀ ਜਿਹੜੀ ਬਾਹਰ ਪਈਆ ਸੱਚੀ ਨਹੀਂ ਹੋ ਸਕਦੀ ਇੱਕ ਕਸੌਟੀ ਕੋਈ ਨਹੀਂ ਕਿਉਂ ਨਹੀਂ ਕਿਉਂ ਨਹੀਂ ਹੋ ਸਕਦੀ ਸੱਚੀ ਹੋ ਸਕਦਾ ਉਹ ਨਾ ਮਿਲੀ ਹੋਵੇ ਸਾਨੂੰ ਕਸੌਟੀ ਸਾਡੇ ਕੋਲ ਹੈ ਸੱਚ ਪਰਖਣ ਦੀ ਕਥਿਓ ਅਕਥ ਕਰੋ ਗਾਵੋ ਸੱਚੀ ਬਾਣੀ ਤੇ ਸੱਚੀ ਬਾਣੀ ਹਰ ਜੁਗ ਜੁਗ ਭਗਤ ਪਾਇਆ ਜੁਗ ਭਗਤ ਪੈਦੇ ਹੁੰਦੇ ਰਹਿਣ ਆਬ ਐਸ ਬਾਣੀ ਦੇ ਪਹਿਲਾਂ ਹੋਰ ਰੂਪ ਸੀ ਇਹਦਾ ਅਕਰ ਹੋਰ ਸੀ ਭਾਸ਼ਾ ਵੀ ਹੋਰ ਸੀ ਸੰਸਕ੍ਰਿਤ ਸੀ ਉਦੋਂ ਤਾਂ ਹੋਰ ਕੋਈ ਭਾਸ਼ਾ ਸੀ ਉਦੋਂ ਵੀ ਇਹੀ ਜਿਉਂ ਜਸੀ ਇਹਦੀ ਬਾਣੀ ਉਦੋਂ ਵੀ ਹੋਈ ਹੋਈ ਭਾਸ਼ਾ ਬਦਲ ਕੇ ਫਿਰ ਕੀ ਹੋ ਗਿਆ ਭਾਸ਼ਾ ਕਾਹਨ ਵੀ ਬਦਲ ਸਕਦੀ ਹੈ ਇਹਦਾ ਰੂਪ ਬਦਲਦਾ ਰਹਿਣਾ ਭਾਸ਼ਾ ਦਾ ਸੰਸਾਰ ਦੀ ਬੋਲੀ ਬਦਲਣ ਵਾਲੀ ਚੀਜ਼ ਇਹ ਹੁਣ ਇਹ ਤੋਂ ਵੱਧ ਕੋਈ ਹੋ ਨਹੀਂ ਸਕਦੀ ਘੱਟ ਹੋ ਨਹੀਂ ਸਕਦੀ ਇਹ ਮੈਂ ਮੂਰਖਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਗੁਰਬਾਣੀ ਬਾਰੇ ਗਿਆਨ ਕੱਖ ਨਹੀਂ ਹੈ ਉਹਨਾਂ ਦੀਆਂ ਗੱਲਾਂ ਨੇ ਕੁਝ ਝੂਠੀਆਂ ਕਹਾਣੀਆਂ ਵੀ ਨੇ ਸਾਡੀਆਂ ਪ੍ਰਚਲਿਤ ਹੋਈਆਂ ਹੋਈਆਂ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਸੱਚ ਮੰਨੀ ਬੈਠੇ ਨੇ ਜਦੋਂ ਪਤਾ ਲੱਗ ਗਿਆ ਨਾ ਉਹਨਾਂ ਨੂੰ ਵੀ ਇਹ ਕਹਾਣੀਆਂ ਝੂਠੀਆਂ ਨੇ ਜਿਹੜੀਆਂ ਸਾਡੀਆਂ ਸੁਣੀਆਂ ਨੇ ਉਹਨਾਂ ਕੋਲ ਜ਼ਮੀਨਾਂ ਨਿਕਲ ਜਾਂਦੀਆਂ ਥੱਲੇ ਇਹ ਗੱਲ ਤਾਂ ਸਪਸ਼ਟ ਹੈ ਕਿ ਆਦਮੀ ਗੁਰੂ ਨਹੀਂ ਹੁੰਦਾ ਇਹ ਆਦਮੀ ਗੁਰੂ ਨਹੀਂ ਹੁੰਦਾ ਤੇ ਪੋਤੀ ਸਾਹਿਬ ਨੂੰ ਫਿਰ ਗੁਰਿਆਈ ਜਿਹੜੀ ਦਿੱਤੀ ਉਹ ਤਾਂ ਗੱਲ ਝੂਠ ਹੈ ਫਿਰ ਉਹ ਦੇ ਰਿਹਾ ਉਹਦਾ ਆਦਮੀ ਹੈ ਫਿਰ ਉਹਦਾ ਗੁਰੂ ਹੈ ਉਹ ਨਹੀਂ ਆਦਮੀ ਗੁਰੂ ਹੁੰਦਾ ਹੀ ਨਹੀਂ ਗਰਾਊਂਡ ਹੈ ਸਾਡੀ ਤਾਂ ਨਿਕਲ ਗਈ ਗੁਰੂ ਮੰਨਣ ਵਾਲੀ ਦੂਜੀ ਗੱਲ ਸ਼ਬਦ ਗੁਰੂ ਨਾਨਕ ਨੇ ਕਿਹਾ ਸੀ ਸ਼ਬਦ ਗੁਰੂ ਸ਼ਬਦ ਤਾਂ ਨਾਨਕ ਦਾ ਗੁਰੂ ਹੈ ਨਾਨਕ ਗੁਰੂ ਗੁਰਿਆਈ ਦੇ ਰਿਹਾ ਬਸ ਆਪਣੇ ਵਾਲੀ ਆਪਣੇ ਗੁਰੂ ਨੂੰ ਆਪਣੇ ਵਾਲੀ ਗੁਰਿਆਈ ਦੇ ਰਿਹਾ ਇਹਨਾਂ ਦੇ ਕੋਲ ਕੱਖ ਦੀ ਜਿਹੜੇ ਵਿਰੋਧ ਕਰ ਇਹ ਗਰਾਊਂਡ ਤੇ ਵਿਰੋਧ ਕਰਨ ਵਾਲੇ ਨੇ ਨਾ ਇਹਨੂੰ ਗੁਰਿਆਈ ਆ ਜੀ ਸ਼ਰੀਕ ਹੈ ਫਲਾਨ ਉਹ ਆ ਬੁੱਧੀਹੀਦ ਇਹ ਦੋ ਗੱਲਾਂ ਜੇ ਬੁੱਧੀਹੀਦ ਸਭ ਹੋ ਜਾਣ ਇਹ ਤਾਂ ਗੱਲ ਬਣਾਉਟੀ ਬਣਾਈ ਹੋਈ ਸੀ ਗੁਰਿਆਈ ਦੇਤੀ ਇਹ ਕਰਤਾ ਉਹ ਕਰਤਾ ਕੋਈ ਪ੍ਰੋਬਲਮ ਸੀ ਉਸ ਵੇਲੇ ਉਹਨਾਂ ਨੇ ਆਪਣਾ ਸਾਲ ਲਿਆ ਕਹਿ ਕੇ ਤੇ ਗੁਰਬਾਣੀ ਤਾਂ ਵਿਅਕਤੀ ਗੁਰੂ ਨਾਲ ਵੱਡੀ ਸੀ ਉਹ ਕਿਸੇ ਵੀ ਵਿਅਕਤੀ ਨੂੰ ਭਗਤ ਨੂੰ ਇਹ ਹੁਕਮ ਹੈ ਪਰਮੇਸ਼ਰ ਦਾ ਅਕਾਟ ਕਹਾਣੀ ਹੈ ਕਥੀ ਹੈ ਕਥਵਾਈ ਹੈ ਪਰਮੇਸ਼ਰ ਨੇ ਇਹਦੇ ਕਥਨ ਕਰਕੇ ਦਾ ਉਹ ਭਗਤ ਸਿੱਧ ਹੋਏ ਨੇ ਬੜੀ ਹੋਈ ਕੋ ਭਗਤ ਬੜਾ ਹੋਇਆ ਤੇ ਫਿਰ ਵੀ ਬੜੀ ਹੈ ਭਗਤ ਨੂੰ ਬੜਾ ਕੌਣ ਹੈ ਇਹਦੇ ਨਾਲ ਬੜਾ ਕੌਣ ਜਿੱਤੋਂ ਇਹ ਆਈਏ ਤੁਰੋ ਉਹ ਬੜਾ ਗਿਆਨ ਵੇਦ ਬੜਾ ਕਿ ਜਹਾਂ ਤੇ ਆਇਆ ਆਇਆ ਗਿਆਨ ਬੜਾ ਕਿ ਜਿੱਥੋਂ ਗਿਆਨ ਆਇਆ ਉਹ ਬੜਾ ਹੈ ਗਿਆਨ ਗੁਰੂ ਹੈ ਇੱਥੇ ਹੈ ਨਾ ਬੜਾ ਹੋ ਗਿਆ ਗਿਆਨ ਗੁਰੂ ਹੈ ਗੁਰੂ ਸਭ ਤੋਂ ਬੜਾ ਹੁੰਦਾ ਪਰ ਜਹਾਂ ਤੇ ਆਇਆ ਕਿਥੋਂ ਆਇਆ ਦਰਗਾਹ ਚੋਂ ਦਰਗਾਹ ਫਿਰ ਵੀ ਬੜੀ ਹੈ ਚੇਤਨ ਬੜਾ ਹੈ ਗਿਆਨ ਜੜਾ ਵੇਦ ਬੜਾ ਕਿ ਜਹਾਂ ਤੇ ਆਇਆ ਉੱਥੇ ਵੀ ਝਗੜਾ ਝਗੜਾ ਇੱਕ ਨਵੇੜੋ ਰਾਮ ਉਹ ਰਾਮ ਨੂੰ ਕਿਹਾ ਝਗੜਾ ਨਵੇੜ ਗੁਰੂ ਬੜਾ ਜਿੱਥੋਂ ਆਇਆ ਗਿਆਨ ਬੜਾ ਜਿੱਥੋਂ ਆਇਆ ਇਹ ਗਿਆਨ ਬੜਾ ਜ਼ਰੂਰ ਹੈ ਸੰਸਾਰ 'ਚ ਪਰ ਜਿੱਥੋਂ ਆਇਆ ਉਹ ਇਧਰੋਂ ਵੀ ਬੜਾ ਟਾਰਗੇਟ ਸਾਡਾ ਉਹ ਹੈ ਪਹੁੰਚਣਾ ਸੀ ਉੱਥੇ ਸੰਸਾਰ 'ਚ ਹੀ ਬੜਾ ਕਿਸੇ ਵਿਅਕਤੀ ਨੂੰ ਵੀ ਬੜਾ ਕਿਸੇ ਵੀ ਵਿਅਕਤੀ ਨੂੰ ਬੜਾ ਪਰ ਜਾਂ ਤੇ ਆਇਆ ਉਹਦੇ ਨਾਲ ਛੋਟਾ ਜੇ ਇਹ ਛੋਟਾ ਹੈ ਗਿਆਨ ਕਿੱਥੋਂ ਛੋਟਾ ਜਾਂ ਤੇ ਆਇਆ ਤੇ ਇਹਨੂੰ ਵਿਅਕਤੀ ਗੁਰਿਆਈ ਕਿਵੇਂ ਦੇ ਦੂਗਾ ਇਹਨਾਂ ਲੋਕਾਂ ਦੀ ਵਰਤਮਾਨੀ ਹੋਈ ਹੈ ਇਹਨੂੰ ਸਮਝੇ ਨਹੀਂ ਗੁਰਬਾਣੀ ਦਾ ਇਹਨਾਂ ਨੂੰ ਸਮਝ ਆਵੇ ਇਹਨੂੰ ਸਮਝਾਉਣੀ ਵੀ ਨਹੀਂ ਹੈ ਨਾਲੇ ਵਿਦਵਾਨ ਨੇ ਬਹੁਤ ਥੋੜੀ ਮੱਤ ਦੇ ਵਿਦਵਾਨ ਨੇ ਬਹੁਤ ਥੋੜੀ ਮੱਤ ਦੇ ਵਿਦਵਾਨ ਆਪੇ ਅੜ ਜਾਣਗੇ ਚੁੱਪ ਕਰਕੇ ਬਹਿ ਜਾਣਗੇ